ये फिजा दाई खुद बेद बीबी प्याई जनाजा चाई आंदे अखे फिजा दाई मदार तू बेबी कड़ियां हूं कुंज आबद कड़ियां ते कुंज के आबद कड़ियां जनाजा चाई आंदे ਤੁਰ ਗਏ ਆ ਜਹਾਂ ਤੂੰ ਛਬੀਰ ਦੇ ਪਿਆਰੀ ਨਿਤ ਨਿਤ ਦੇ ਦਰਦ ਗਮ ਤੂੰ ਛੁੱਟ ਗਈ ਏ ਦਰਦ ਮਾਰੇ ਅੱਖੀ ਦੀਆਂ ਝੜੀਆਂ ਰਾਤੇ ਹੱਥਾਂ ਵਿੱਚ ਜ਼ੇਵਰ ਪਾ ਕੇ ਜਨਾਜ਼ਾ ਚਾਈ ਆਂਦੇ